ਹਾਹਾ ਹੋਤ ਹੋਏ ਨਹੀਂ ਜਾਣਾ ਹਾਹਾ ਹੋਤ ਹੋਏ ਨਹੀਂ ਜਾਣਾ ਕੁਛ ਆਦਮੀ ਨੇ ਰੱਬ ਦੀ ਹੋਦ ਨੂੰ ਨਹੀਂ ਮੰਨਦੇ ਆਤਮਾ ਦੀ ਹੋਦ ਨੂੰ ਨਹੀਂ ਮੰਨਦੇ ਉਹਨਾਂ ਵਾਸਤੇ ਪੰਕਤੀ ਹੈ ਹਾਹਾ ਹੋਤ ਹੋਏ ਨਹੀਂ ਜਾਣਾ ਜਿਹੜਾ ਹੋਤ ਹੈ ਹੁੰਦਾ ਰਿਹਾ ਇਹ ਪਰੰਪਰ ਹੁੰਦਾ ਆਇਆ ਔਰ ਹੁੜ ਵੀ ਹੈ ਹੁਣ ਹੈ ਤਾਂ ਹੀ ਸਰੀਰ ਚੱਲਦੇ ਨੇ ਸਾਨੂੰ ਨਹੀਂ ਦੀ ਤਾਂ ਫਿਰ ਕੀ ਹੋ ਗਿਆ ਸਾਰੀਆਂ ਚੀਜ਼ਾਂ ਕਿਤੇ ਸਾਨੂੰ ਦੇ ਜੋ ਹੋਤ ਹੋਏ ਨਹੀਂ ਜਾਣਾ ਉਹਨੂੰ ਜਾਣਿਆ ਜੀ ਜਿਹੜਾ ਹਮੇਸ਼ਾ ਹੀ ਰਹਿੰਦਾ ਉਹਨੂੰ ਨਹੀਂ ਜਾਣਿਆ ਆ ਮਾਇਆ ਤਾਂ ਕਦੇ ਰਹਿੰਦੀ ਹੈ ਕਦੇ ਨਹੀਂ ਰਹਿੰਦੀ ਇਹ ਜ਼ਰੂਰੀ ਨਹੀਂ ਹਰ ਵਕਤ ਰਹੇ ਮਾਇਆ ਜਾਂ ਰਚਨਾ ਹੁੰਦੀ ਹੈ ਮਾਇਆ ਹੁੰਦੀ ਹੈ ਨਹੀਂ ਹੁੰਦੀ ਉਹਦੀ ਹੁਕਮ ਵੀ ਹਮੇਸ਼ਾ ਨਹੀਂ ਰਹਿੰਦਾ ਆਤਮਾ ਹਮੇਸ਼ਾ ਰਹਿੰਦੀ ਹੈ ਉਹੀ ਨਹੀਂ ਜਾਣੀ ਇਹਨੇ ਦੁਨੀਆ ਦੇ ਲੋਕਾਂ ਨੇ ਉਸੇ ਨੂੰ ਜਾਣਿਆ ਆਪਣੇ ਆਪ ਨੂੰ ਜਾਣਿਆ ਇਹ ਆਪ ਅਪਰੰਪਰ ਹੁੰਦਾ ਹੈ ਆਪਣੇ ਜਿਹੜਾ ਹਰ ਵਕਤ ਹੁੰਦਾ ਹੈ ਉਹਨੂੰ ਜਾਣਿਆ ਨਹੀਂ ਜਿਹੜਾ ਹੈ ਨਹੀਂ ਉਹਦੇ ਬਾਰੇ ਬਹੁਤ ਕੁਝ ਜਾਣਦੇ ਨੇ ਸੰਸਾਰ 'ਚ ਸੰਸਾਰ ਵਾਸਤੇ ਬਹੁਤ ਕੁਝ ਜਾਣਦੇ ਹੋ ਜਿਹਦਾ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਆਪਣੇ ਬਾਰੇ ਕੁਝ ਨਹੀਂ ਜਾਣਦੇ ਸੰਸਾਰ ਵਾਲੇ ਹੀ ਸਾਰੀ ਕੋਸ਼ਿਸ਼ ਸੰਸਾਰ ਨੂੰ ਜਾਣਨ ਵਾਸਤੇ ਹੋ ਰਹੀ ਹੈ ਆਪਣੇ ਆਤਮਾ ਜਾਣਨ ਵਾਸਤੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਸੰਸਾਰ ਦੀ ਲਵਾਟਰੀਆਂ 'ਚ ਕੋਸ਼ਿਸ਼ ਹੋ ਰਹੀ ਹੈ ਦਸਾਂ ਦੇ ਵਿੱਚ ਇਹੀ ਕੋਸ਼ਿਸ਼ ਹੋ ਰਹੀ ਹੈ ਪੁਲਾੜ ਕੀ ਹੈ ਪੁਲਾੜ ਦੇ ਵਿੱਚ ਕੀ ਹੈ ਸਰੀਰ ਦੇ ਵਿੱਚ ਆਤਮਾ ਹੈਗੀ ਇਹਦੀ ਕੋਈ ਕੋਸ਼ਿਸ਼ ਨਹੀਂ ਜਾਣਦੀ ਹੈਗੀ ਹੋਈ ਹੈ ਇਹਦੀ ਨਹੀਂ ਹੋਈ ਜੋ ਉਹਨਾਂ ਕੋਲ ਕੋਈ ਐਸੀ ਸਾਧਨ ਨਹੀਂ ਹੈ ਦੀ ਪਕੜ ਨੂੰ ਕਰ ਉਹਨਾਂ ਕੋਲ ਬੁੱਧੀ ਹੋਣੀ ਹੈ ਤਾਂ ਕਹਿੰਦੇ ਵੀ ਜਿਹੜਾ ਜਿਹੜਾ ਜਿਉਂਦਾ ਜਿਉਂਦਾ ਸਰੀਰ ਨੂੰ ਬਚਾਅ ਜੋ ਲੈਂਦੇ ਨੇ ਜਾਂ ਨਹੀਂ ਬਚਦਾ ਕਹਿੰਦੇ ਵੀ ਇਹ ਤਾਂ ਸਾਡੇ ਪਹੁੰਚ ਤੇ ਬਾਹਰ ਇਹ ਇਹ ਛੱਡੀ ਹੋਈ ਆ ਉਹਦੇ ਇਹ ਵਿਸ਼ਾ ਇਤਿਹਾਸ ਦਾ ਕਿਉਂਕਿ ਵਿਸ਼ਾ ਸਾਡੇ ਅਸੀਂ ਬਚਾ ਸਕਦੇ ਨਹੀਂ ਕਿਸੇ ਨੂੰ ਇਹ ਤਾਂ ਜੀ ਰੱਬ ਦੀ ਮਰਜ਼ੀ ਹੈ ਜਦੋਂ ਜਰੇ ਨੇ ਜਿਉੜੇ ਇਹ ਵਿਸ਼ਾ ਹੀ ਛੱਡ ਦਿੱਤਾ ਕਦੇ ਕਦੇ ਕਰ ਵੀ ਲੈਂਦੇ ਨੇ ਸਦ ਵੀ ਮਰਨ ਦੇਣਾ ਹੀ ਨਹੀਂ ਕਰਨਾ ਉਹ ਕਰਨਾ ਕਾਮਯਾਬ ਕਦੇ ਨਹੀਂ ਕੋਈ ਹੋਇਆ ਇਸ ਕਰਕੇ ਵਿਸ਼ਾ ਛੱਡਿਆ ਹੋਇਆ ਹੈ ਆਤਮਾ ਨੂੰ ਜਾਣਨ ਦਾ ਆਤਮ ਗਿਆਨ ਦਾ ਵਿਸ਼ਾ ਛੱਡਿਆ ਹੈ ਉਹ ਸਮਝਦੇ ਨੇ ਜੋ ਲੱਭਣਾ ਕੀ ਹੈ ਸਾਨੂੰ ਜਦ ਹੀ ਹੋਏ ਤਬੇ ਮਨ ਮੰਨਾ ਜਦ ਇਹਦੀ ਹੋਦ ਹੁੰਦੀ ਹੈ ਸੰਸਾਰ ਦੇ ਵਿੱਚ ਤਦੇ ਮਨ ਬਣਦਾ ਤੇਰੇ ਤੇਜ ਬੋਲ ਨਹੀਂ ਬਣ ਸਕਦਾ ਤੁਹਾਡਾ ਕਿ ਮਨ ਹੁੰਦਾ ਨਹੀਂ ਉਦੋਂ ਇੰਡੀਪੈਂਡੈਂਟ ਨਹੀਂ ਹੁੰਦਾ ਇਹਦੀ ਹੋਦ ਆਪਣੀ ਹੋਦ ਨੂੰ ਜਾਣਨ ਵਾਸਤੇ ਇਹਦੀ ਇਹਦੇ ਮਨ ਹੋਦ ਵੱਖਰੀ ਹੋਣੀ ਜ਼ਰੂਰੀ ਹੈ ਜਦ ਇਹ ਆਪ ਹੁੰਦਾ ਮਨ ਜਦ ਮਨ ਹੁੰਦਾ ਤਾਂ ਮਨ ਬਣਦਾ ਜੇ ਮਨ ਸਮਾਇਆ ਹੋਇਆ ਫਿਰ ਉਹ ਕਿਵੇਂ ਬਣੂ ਉਹ ਕਰਦਾ ਨਹੀਂ ਤੇ ਤੇ ਦਾ ਚ ਮਨ ਦੀ ਹੋਦ ਵੱਖਰੀ ਨਹੀਂ ਹੁੰਦੀ ਕਲਯੁਗ ਦੇ ਵਿੱਚ ਹੋਦ ਵੱਖਰੀ ਹੁੰਦੀ ਹੈ ਜੀ ਮਨ ਹੀ ਤੇ ਮਨ ਮਨ ਵੱਖਰੀ ਹੋਦ ਕਰਕੇ ਇਹਨੂੰ ਬੁਲਾਇਆ ਬਣਾਉਣ ਵਾਸਤੇ ਇਹਨੂੰ ਅੱਡ ਬਿਠਾਉਣ ਲੱਗਾ ਬਣਾਉਣ ਵਾਲਾ ਅੱਡਾ ਹੈ ਵਾਲਾ ਅੱਡ ਹੈ ਇੱਕ ਬਣਾਉਣ ਵਾਲਾ ਇੱਕ ਬਣਾਉਣ ਵਾਲਾ ਤਾਂ ਮਰ ਬੰਦਾ ਜੇ ਬਣਾਉਣ ਵਾਲਾ ਵੱਖਰਾ ਹੈ ਤੇ ਬਣਾਉਣ ਵਾਲਾ ਵੱਖਰਾ ਜਦੋਂ ਬੰਦੀ ਹੋਦ ਹੁੰਦੀ ਹੈ ਤਾਂ ਹੀ ਮਨ ਬੰਦਾ ਇਹ ਹੁੰਦੀ ਹੈ ਕਲਯੁਗ ਚ ਤਾਂ ਹੀ ਕੇਵਲ ਕਲਮੇ ਦਾ ਹੋਦਾਰ ਹੈ ਨਾਮ ਦੀ ਲੋੜ ਕਾਜੂ ਚ ਪੈਣੀ ਹੋਰ ਕਿਤੇ ਪੈਣੀ ਹੋਈ ਨਹੀਂ ਨਾਮ ਨਾਲ ਇਹਨੂੰ ਬਣਾਉਣ ਬੰਦੂ ਨੂੰ ਉਪਦੇਸ਼ ਕਰਨਾ ਬਣਾਉਣ ਵਾਸਤੇ ਨਾਮ ਦੀ ਲੋੜ ਪੈਣੀ ਹੈ ਬਣਾਇਆ ਕਾਜੂ ਚ ਜਾਂਦਾ ਬੰਦੂ ਦੁਆਪਰ ਨਹੀਂ ਬਣਾਇਆ ਜਾਂਦਾ ਦੁਆਪਰ ਦੇ ਵਿੱਚ ਤਾਂ ਬਣਾਉਣ ਵਾਸਤੇ ਬਣਾਉਣ ਵਾਸਤੇ ਨੂੰ ਸਰੀਰ ਚਾਹੀਦਾ ਸਮਝਣ ਵਾਸਤੇ ਦਿਮਾਗ ਚਾਹੀਦਾ ਦੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ ਸੁਣਨ ਵਾਸਤੇ ਕੰਨ ਚਾਹੀਦੇ ਉਹ ਸਾਰੇ ਸਾਧਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੀ ਮਦਦ ਨਾਲ ਇਹਨੂੰ ਬਣਾਉਣਾ ਸਰੀਰ ਦੀ ਮਦਦ ਬਿਨਾ ਬਣਾਇਆ ਨਹੀਂ ਜਾ ਸਕਦਾ ਸਰੀਰ ਦੀ ਮਦਦ ਬਿਨਾ ਇਹਨੂੰ ਰੱਖਿਆ ਕਿੱਥੇ ਨੂੰ ਕੱਲਾ ਇਹਨੂੰ ਤਿਰਕੁੜੀ ਰੱਖਿਆ ਜਾਂਦਾ ਹੈ ਬਣਾਉਣ ਵਾਲਾ ਇੱਥੇ ਬੈਠਾ ਹੁੰਦਾ ਦੂਜੀ ਜਗ੍ਹਾ ਵੀ ਤੈਨੂੰ ਬੈਠਣ ਨੂੰ ਚਾਹੀਦੀ ਅੱਡ ਹੋਣ ਵਾਸਤੇ ਜਗ੍ਹਾ ਵੀ ਤਾਂ ਚਾਹੀਦੀ ਅੱਡ ਹੋਵੇ ਹੁਣ ਇੱਥੇ ਬੈਠਾ ਤਿਰਕੁੜੀ ਦੀ ਬਦਲ ਹਿਰਦੇ ਵਿੱਚ ਸਰੀਰ ਹੈ ਤਾਂ ਫਾਸਲੇ ਨਾਲੇ ਬਰਾਹੂ ਤੋਂ ਗੱਲ ਕਰੂ ਬੱਕਰੀ ਹੋਦ ਕੀਤੀ ਹੋਈ ਹੈ ਇਹਦੀ ਸਰੀਰ ਤੇ ਬਿਨਾਂ ਇਹਦੀ ਵੱਖਰੀ ਹੋਦ ਨਹੀਂ ਰਹਿੰਦੀ ਜੇ ਸਰੀਰ ਨਹੀਂ ਹੁੰਦਾ ਅੱਗੇ ਕੇ ਅੱਗੇ ਹੰਸ ਫਿਰ ਕੀ ਹੋ ਜਾਂਦਾ ਫਿਰ ਇਹਦੇ ਵਿੱਚੇ ਵੜ ਜਾਂਦਾ ਹੈ ਤਾਂ ਸਹੀ ਲਖੇ ਜੋ ਕੋਈ ਹੈ ਤਾਂ ਸਹੀ ਜਿਹਨੂੰ ਅਸੀਂ ਖੁਦਾ ਕਹਿੰਦੇ ਆ ਪਰਮਾਤਮਾ ਕਹਿੰਦੇ ਆ ਰੱਬ ਕਹਿੰਦੇ ਆ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕਹਿ ਹੈ ਤਾਂ ਸਹੀ ਪਰ ਜੇ ਕੋਈ ਦੇਖਣਾ ਚਾਹੁੰਦਾ ਹੋਵੇ ਜਿਹੜਾ ਚਾਹੁੰਦਾ ਨਹੀਂ ਦੇਖਣਾ ਲਖੇ ਜੋ ਕੋਈ ਉਹ ਦੇਖਣਾ ਨਹੀਂ ਚਾਹੁੰਦਾ ਉਹਦਾ ਉਹਦੇ ਨਾਲ ਗੱਲੇ ਕੀ ਕਰਦੀ ਜੇ ਕੋਈ ਦੇਖਣਾ ਚਾਹੁੰਦਾ ਤਾਂ ਹੈ ਚਿੱਟੀ ਦੇਖਣਾ ਚਾਹੁੰਦਾ ਜੋ ਮਰਜੀ ਕਹਿੰਦਾ ਰਹੇ ਹੋ ਜਿਹੜੀ ਚੀਜ਼ ਹੈਗੀ ਹੈ ਉਹ ਦੇਖੀ ਜਾ ਸਕਦੀ ਹੈ ਆਤਮਾ ਦੀ ਹੋਂਦ ਪ੍ਰਾਤਮਾ ਦੀ ਹੋਂਦ ਸਮਝਾਈ ਜਾ ਸਕਦੀ ਹੈ ਦੇਖੀ ਜਾ ਸਕਦੀ ਹੈ ਪਰ ਜੇ ਕੋਈ ਚਾਹੁੰਦਾ ਹੋਵੇ ਤਾਂ ਇੱਥੇ ਕੌਣ ਚਾਹੁੰਦਾ ਚਾਹੁੰਦੇ ਤਾਂ ਸੀ ਹੋਰੇ ਕੁਛ ਆ ਸਿੱਖ ਇਹ ਗੱਲ ਕੋਈ ਚਾਹੁੰਦਾ ਹੈ ਲਖੇ ਜੋ ਕੋਈ ਵਾਲੀ ਗੱਲ ਗੁਰਦੁਆਰੇ ਜਾ ਕੇ ਇਹ ਅਰਦਾਸ ਕੋਈ ਕਰਦਾ ਹੈ ਜੋ ਵਿਸ਼ਾ ਗੁਰਬਾਣੀ ਦਾ ਹੈ ਜਿਹਦੇ ਖਾਤਰ ਗੁਰਬਾਣੀ ਦੀ ਰਚਨਾ ਕਰੀ ਹੈ ਉਹ ਉਹਦਾ ਸਾਡੀ ਡਿਮਾਂਡ ਦੀ ਹੈ ਸੱਚੇ ਨਾਮ ਦੀ ਲਾਗਾ ਭੁੱਖ ਉਤ ਭੁੱਖੇ ਖਾਏ ਚੱਲੀਏ ਦੁੱਖ ਦੁੱਖ ਤਾਂ ਚਾਹੁੰਦੇ ਆ ਅਸੀਂ ਸਾਡੇ ਚਲੇ ਜਾਣ ਪਰ ਜਾਣਗੇ ਕਿਵੇਂ ਸੱਚੇ ਨਾਮ ਦੀ ਲਾਗਾ ਭੁੱਖ ਜਦ ਸੱਚੇ ਨਾਮ ਦੀ ਭੁੱਖ ਲੱਗੂਗੀ ਤਾਂ ਦੁੱਖ ਜਾਣਗੇ ਉਹ ਗੱਲ ਨਹੀਂ ਬੋਲਦੇ ਦੁੱਖ ਨਹੀਂ ਲਾਉਣ ਦੀ ਗੱਲ ਕਰਦੇ ਫਿਰ ਦੁੱਖ ਵੀ ਨਹੀਂ ਜਲਦੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਦੁੱਖ ਦੂਰ ਕਰਨੇ ਚਾਹੁੰਦੇ ਨੇ ਆਪਣੀ ਮਰਜ਼ੀ ਅਨੁਸਾਰ ਮਨਮਤ ਅਨੁਸਾਰ ਜਿਵੇਂ ਹੋਰ ਬੁੱਤਾ ਕਰਦੀ ਉਹਦੇ ਅਨੁਸਾਰ ਫੜਿਆ ਹੋਇਆ ਜਿੱਦ ਉਹਨਾਂ ਦੀ ਰੀਸ ਫੜੀ ਹੋਈ ਹੈ ਇਹ ਕਿਸੇ ਸੰਤਾਂ ਨੇ ਸਮਝਾਤਾ ਕਿਸੇ ਬੰਦੇ ਨੇ ਸਮਝਾਤਾ ਬੂਰ ਨੇ ਸਮਝਾਤਾ ਜਿਨ੍ਹਾਂ ਦੇ ਗੁਰੂ ਹੁੰਦੇ ਹੋਣ ਗੁਰੂ ਜਿਹਦਾ ਕਹਿੰਦੇ ਨੇ ਸਿੱਖ ਵੀ ਇਹਦੇ ਕਰਮ ਕਰੇਣ ਅੱਜ ਸਿੱਖ ਅੰਦੇ ਕੰਮ ਕਿਉਂ ਕਰਦੇ ਨੇ ਇਹਨਾਂ ਨੇ ਅੰਨਿਆਂ ਨੂੰ ਗੁਰੂ ਬਣਿਆ ਹੋਇਆ ਸੰਤ ਸਾਰੇ ਅੰਦਰ ਨੇ ਜਿਹਨਾਂ ਨੂੰ ਮਹਾਂਪੁਰਖ ਕਹਿੰਦੇ ਰਹੇ ਨੇ ਨਾ ਉਹ ਸਾਰੇ ਅੰਨਾ ਪ੍ਰਚਾਰ ਕਰਦੇ ਰਹੇ ਗੁਰਬਾਣੀ ਦਾ ਉਲਟ ਪ੍ਰਚਾਰ ਕਰਦੇ ਰਹੇ ਰਿੱਧੀਆਂ ਸਿੱਧੀਆਂ ਦੀ ਗੱਲਾਂ ਕਰਦੇ ਰਹੇ ਨੇ ਝੂਠ ਬੋਲਦੇ ਰਹੇ ਨੇ ਝੂਠੀਆਂ ਕਹਾਣੀਆਂ ਤੇ ਵਿਸ਼ਵਾਸ ਕਰਦੇ ਰਹੇ ਨੇ ਸੜੇ ਕੋੜਾ ਦਾ ਤੋਂ ਪਾਸ਼ਾ ਚਲੇ ਗਏ ਝੂਠ ਬੋਲਦੇ ਰਹੇ ਨੇ ਝੂਠ ਨੂੰ ਬੰਦੇ ਰਹੇ ਨੇ ਜਿਹੜੇ ਝੂਠ ਵਾੜ ਦਿੱਤੇ ਸਾਡੇ ਅੰਦਰ ਸਾਰਿਆਂ ਨੂੰ ਸੱਚ ਬੰਦੇ ਰਹੇ ਨੇ ਫਿਰ ਮਹਾਪੁਰਸ਼ ਕਬੀਰ ਸੀਗੇ ਵੈਸੇ ਤਾਂ ਮਹਾਪੁਰਸ਼ ਕੋਈ ਹੈ ਹੀ ਨਹੀਂ ਜੇ ਬਾਣੀ ਬਣੀ ਗੁਰਬਾਣੀ ਦਾ ਇੱਕ ਤੇ ਬਿਨਾਂ ਦੂਏ ਨੂੰ ਮਹਾਪੁਰਖ ਕਹਿੰਦੀ ਹੋਣੀ ਜਿਹਦੇ ਨਾਨਕ ਨੂੰ ਬੁਲਾਇਆ ਜਿਹਨੇ ਬਾਣੀ ਉਚਾਰਨ ਕਰਵਾਈ ਹੈ ਨਾ ਜਿਹਦੇ ਬੁਲਾਏ ਭਗਤ ਬੋਲੇ ਨੇ ਮਹਾਪੁਰਖ ਹੋਏ ਤੁਰਕੀ ਬਾਣੀ ਮਹਾਪੁਰਖ ਦੀ ਹੈ ਜਿਹੜੀ ਗੁਰਬਾਣੀ ਹੈ ਇਹ ਪੁਰਖਾਂ ਦੀ ਹੈ ਤੇ ਪੁਰਖ ਨੇ ਮਹਾਪੁਰਖ ਨਹੀਂ ਇਹ ਤਾਂ ਪੁਰਖ ਨੇ ਪੁਰਖ ਕਿਹਨੂੰ ਕਹਿੰਦੇ ਨੇ ਜਿਹੜਾ ਅਧੂਰਿਆਂ ਨੂੰ ਪੂਰਾ ਕਰੇ ਅਧੂਰਿਆਂ ਨੂੰ ਪੂਰਾ ਹੋਣ ਦੀ ਗੱਲ ਦੱਸੇ ਉਹ ਪਰਖੁੱਤ ਹੈ ਸਾਡੇ ਕੋਲ ਅਧੂਰਾ ਗਿਆਨ ਗੁਰਬਾਣੀ ਜੋ ਉਹਨਾਂ ਨੇ ਦੱਸੀ ਹੈ ਪੂਰਾ ਕਰਨ ਵਾਲੀ ਹੈ ਉਹ ਪਰਖੁੱਤ ਮਹਾਨਿੰਦ ਮਹਾਪੁਰਖ ਮਹਾਪੁਰਖ ਨੇ ਤਾਂ ਬੁਲਵਾਇਆ ਉਹਨੂੰ ਤੇ ਮਹਾਪੁਰਖ ਹਰੇਕ ਰੂਪ ਇਹ ਬਾਣੀ ਮਹਾਪੁਰਖ ਇਹ ਬਾਣੀ ਮਹਾਪੁਰਖ ਕੀ ਵਿੱਚ ਘਰ ਵਾਸਾ ਹੋਏ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਗੁਰਮੁਖਾਂ ਦੀ ਬਾਣੀ ਹੈ ਵਿਚਾਰੂ ਉਹ ਜੇ ਕੋ ਗੁਰਮੁਖ ਹੋਵੇ ਇਹ ਬਾਣੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਸਾਰੀ ਉਹ ਬਾਣੀ ਇੱਕ ਦੀ ਹੈ ਮਹਾਪੁਰਖ ਦੀ ਬੋਲਿਆ ਚਾਹੇ ਕਿਤੋਂ ਚਾਹੇ ਨਾਨਕ ਦੇ ਹਿਰਦੇ ਚੋਂ ਬੋਲਿਆ ਚਾਹੇ ਭੱਟਾਂ ਦੇ ਹਿਰਦੇ ਚੋਂ ਬੋਲਿਆ ਚਾਹੇ ਭਗਤਾਂ ਦੇ ਹਿਰਦੇ ਚੋਂ ਬੋਲਿਆ ਜਿੱਥੋਂ ਮਰਜੀ ਬੋਲਿਆ ਬੋਲਿਆ ਤਾਂ ਆਪੇ ਹੀ ਹੈ ਬੁਲਾਇਆ ਤਾਂ ਉਸੇ ਨੇ ਸਾਰਿਆਂ ਨੂੰ ਮਹਾਪੁਰਖ ਹੋ ਪਰ ਅਸੀਂ ਮਹਾਪੁਰਖ ਬਣਾ ਲਏ ਸਾਰੇ ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਮਹਾਪੁਰਖ ਨਹੀਂ ਉਹਨਾਂ ਨੇ ਇਹ ਵੀ ਨਹੀਂ ਮੰਨਿਆ ਵੀ ਅਸੀਂ ਪੁਰਖ ਨਹੀਂ ਉਹਨਾਂ ਤਾਂ ਇਹ ਵੀ ਨਹੀਂ ਮੰਨਿਆ ਭਾਈ ਅਸੀਂ ਤਾਂ ਪੁਰਖ ਨਹੀਂ ਅਜੇ ਕੋਈ ਕੋਈ ਬਸੰਤਾ ਸਾਡੇ ਜਿਹੜੇ ਫਸ ਹਿਰਦੇ ਜਾ ਕੇ ਉਹੀ ਪੁਰਖ ਹੈ ਪੂਰੀ ਪੂਰੀ ਬਸੰਤਾ ਸਾ ਪੁਰਖਾ ਜਿਹੜਾ ਹਿਰਦੇ 'ਚ ਹੋ ਜਵੇ ਜਿਹਦਾ ਉਹ ਪੁਰਖ ਹੈ ਜੇ ਹੋ ਜਵੇ ਉਹਦਾ ਤਾਂ ਕਮਾਂਡ ਖੁੱਲ ਜਾਂਦਾ ਫਿਰ ਦਸੋਂ ਦਾ ਖੁੱਲਿਆ ਹੁੰਦਾ ਉਹਨੂੰ ਤਾਂ ਫਿਰ ਸਮਝ ਆ ਜਾਂਦੀ ਹੈ ਬਾਣੀ ਦੀ ਉਹਨੂੰ ਤਾਂ ਕੰਮੇ ਕੋਈ ਨਹੀਂ ਬਗੈਰ ਬਾਣੀ ਸਮਝਣ ਤੇ ਉਹਨੂੰ ਖਬਰ ਕੀ ਕੰਮ ਸੀ ਉਹਨਾਂ ਨੂੰ ਬਾਣੀ ਪੜਾਈ ਜਾਂਦੀ ਹੈ ਉਹਨਾਂ ਦੇ ਡੇਰੇ ਉੱਤੇ ਗਲਤ ਪੜਾਈ ਜਾਂਦੀ ਹੈ ਫਿਰ ਮਹਾਂਪੁਰਖ ਸੀਗੇ ਜਿਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸੀ ਹੁਣ ਤੇ ਹੀ ਗੱਲ ਪੜਾਈ ਜਾਂਦੀ ਹੈ ਉਹਨਾਂ ਨੂੰ ਆਹ ਗੁਰਪੁਰਬ ਕਹਿੰਦੇ ਵੀ ਸ਼ਰੀਕ ਖੁਦਾ ਹੁੰਦਾ ਮਹਾਂਪੁਰਖ ਕਹੋਣਾ ਕਹਿਣਾ ਰੱਬ ਦਾ ਸ਼ਰੀਕ ਖੜਾ ਕਰਨਾ ਸਾਖਤਾ ਦੀ ਮਤ ਹੈ ਇਹਨੂੰ ਸਾਖਤਾ ਦੀ ਮਤ ਕਹਿੰਦੇ ਨੇ ਸਾਖਤ ਮਰਾਂ ਸੰਤ ਸਭ ਜੀਵਨ ਜੀਵਨ ਉਹਨਾਂ ਦੀਆਂ ਬਰਸੀਆਂ ਕਾਲੇ ਬਣਾਉਂਦੇ ਨੇ ਬਰਸੀਆਂ ਬਣਾਉਣ ਦਾ ਕੀ ਮਤਲਬ ਹੈ ਰੋਲ ਮਰ ਗਏ ਮਰ ਗਏ ਬਰਸੀ ਉਹਦੀ ਬਣਾਈ ਜਾਂਦੀ ਜਿਹੜਾ ਵਰਜਵੇ ਜਿਹੜਾ ਜਿਉਦਾ ਹੋਵੇ ਦੀ ਬਰਸੀ ਤੇ ਬਣਾਈ ਜਾਂਦੀ ਇਹ ਸਾਰੀਆਂ ਜਿਹੜੀਆਂ ਅਸੀਂ ਬਰਸੀ ਬਣਾਉਣ ਲੱਗੇ ਗੁਰੂ ਦੇ ਬਾਅਦ ਬਣਾਉਣ ਲੱਗੇ ਤਾਂ ਕਹਿੰਦੇ ਨੇ ਨਾਨਕ ਦੀ ਨਹੀਂ ਬਣਾਈ ਬਰਸੀ ਜਿਉਂਦੇ ਦੀ ਬਰਸੀ ਬਣਾਈ ਦੀ ਹੈ ਕੌਣ ਕਹੇ ਸਤਗੁਰ ਬੋਲੋ ਜਿਉਂਦਿਆਂ ਦੀ ਮਰਸੀ ਬਣਾਈ ਦੀ ਹੈ ਇਹਨਾਂ ਦੀ ਮੱਤ ਸਾਰਿਆਂ ਦੀ ਮਾਰੀ ਹੋਈ ਹੈ ਜਿਉਂਦੇ ਦੀ ਕੌਣ ਬਣਾਉਂਦਾ ਸੰਤ ਮਰੇ ਕਿਉਂ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਪੜੇ ਜੋ ਹਟੇ ਹਟ ਬਕਾਏ ਉਹ ਜਿਉਂਦਿਆਂ ਦੀਆਂ ਬਰਸੀਆਂ ਬਣਾਉਂਦੇ ਹੋ ਤੁਸੀਂ ਫਿਰ ਨਾਲੇ ਉਦੜ ਜਿਹਦਾ ਸਰੀਰ ਛੱਡਿਆ ਉਦੜ ਉਹ ਉਹ ਉਦੜ ਬਰੇ ਸੀ ਬਰੇ ਦਾ ਉਦੜ ਖਬਰਾਂ ਕਰਤੀ ਉਦੋਂ ਪਹਿਲਾਂ ਤਾਂ ਜਿਉਂਦੇ ਵੀ ਹੋ ਗਏ ਸੀ ਮਰ ਕੇ ਹੋ ਉਹ ਬਣਾਉ ਫਿਰ ਤਾਂ ਸੀ ਉਹ ਪਤਾ ਨਹੀਂ ਉਹਦਾ ਤਾਂ ਉਹਨਾਂ ਨੂੰ ਪਤਾ ਸੀ ਫਿਰ ਤੁਸੀਂ ਕੀ ਲੈਣਾ ਬਣਾ ਕੇ ਜਦ ਮਰੇ ਤਾਂ ਜਿਉਂਦੇ ਹੋ ਗਏ ਫਿਰ ਵਰਸੀ ਬਣਾਉਣ ਰਹੀ ਬਸ ਰਹਿ ਗਿਆ ਬਰਸੀਆਂ ਬਣਾਉਣ ਤੇ ਜ਼ੋਰ ਲਾਤਾ ਇਹਨੂੰ ਸਮਝਣ ਤੇ ਜ਼ੋਰ ਨਹੀਂ ਲਾਇਆ ਗੱਲ ਇਹ ਸੀ ਇਹ ਤੋਂ ਕਿਸੇ ਤਰੀਕੇ ਨਾਲ ਕਿਵੇਂ ਖੜਾ ਛੜਾਈਏ ਕਿਹੜਾ ਬਹਾਨਾ ਬਣਾਈਏ ਕਿ ਬਾਣੀ ਨਾ ਬਦਲੀ ਪਵੇ ਬਹਾਨਾ ਕਿਹੜਾ ਬਣਾਈਏ ਕਿਹੜੇ ਕਿਹੜੇ ਬਹਾਨੇ ਕਰੀਏ ਕਿ ਸਿੱਖਤਾ ਸੀ ਰਹੀਏ ਬੱਲੇ ਬੱਲੇ ਤਾਂ ਸਾਡੀ ਹੋਵੇ ਧਰਮ ਤਾਂ ਪਾੜ ਲਈ ਅਸੀਂ ਬਹੁਤ ਸਿੱਖ ਪਰ ਬਾਣੀ ਨਾ ਬਦਲੀ ਪਵੇ ਸਭ ਬਹਾਨੇ ਕੜੇ ਹੋਏ ਨੇ ਸਰਪੰਚ ਚਲਾਉਣ ਦੇ ਲੋ ਵੀ ਅਖੰਡ ਪਾਠ ਕਰਨਾ ਹੈ ਲੰਗਰ ਚਲਾਉਣਾ ਵੀ ਲਿਆਓ ਵੀ ਪੈਸੇ ਇਕੱਠੇ ਕਰੋ ਸਰਪੰਚ ਇਹ ਤਾਂ ਕਿਹਾ ਨਹੀਂ ਕਿਤੇ ਇਹ ਤਾਂ ਕਰਿਓ ਗੁਰਬਾਣੀ ਤੇ ਤਾਂ ਕਿਹਾ ਨਹੀਂ ਕਿਤੇ ਵੀ ਇਦਾਂ ਕਰਿਓ ਫਿਰ ਕਿਉਂ ਕਰਨ ਲੱਗੇ ਹੈ ਕੀ ਲੋੜ ਸੀ ਇਹਦੀ ਇਹਨਾਂ ਗੱਲਾਂ ਦਾ ਰਿਜ਼ਲਟ ਹੈ ਸਿੱਖੀ ਖਤਮ ਹੋ ਗਈ ਉਹ ਬਣਾਉਂਦੇ ਸੀ ਆਪਣੇ ਦਿਨ ਅਸੀਂ ਬਣਾਉਣ ਗਏ ਆਪਣੇ ਦਿਨ ਰੀਸ ਕੀ ਤੇ ਉਹਨਾਂ ਦੀ ਸਿੱਧੂ ਬਣਾਉਂਦੇ ਸੀ ਅਸੀਂ ਬਣਾਉਣ ਗਏ ਦਿਵਾਲੀ ਦਾ ਬਹਾਨਾ ਬਣਾ ਲਿਆ ਸੀ ਬਣਾਉਣ ਦਾ ਸਾਹ ਸੀਗਾ ਗੁਰਦਾਰੇ 'ਚ ਕੋਈ ਦਿਵਾਲੀ ਨਹੀਂ ਸੀ ਬਣਾਉਂਦਾ ਤਬ ਉਹੀ ਉਹ ਇਹ ਨਾ ਹੋਈ ਹੈ ਤਾਂ ਸਹੀ ਲਖੇ ਜੋ ਕੋਈ ਹੈ ਤਾਂ ਸਹੀ ਲਖੇ ਜੋ ਕੋਈ ਸਾਰਿਆਂ ਦੇ ਅੰਦਰ ਹੈ ਉਹ ਸਾਰਿਆਂ ਦੇ ਅੰਦਰ ਹੈਗਾ ਜਿਹਨੂੰ ਕਹਿੰਦੇ ਨੇ ਇਹ ਗੱਲ ਸੱਚੀ ਹੈਗਾ ਮਨ ਮੈਂ ਆਪ ਮਨ ਆਪਣੇ ਮੈਂ ਪਰ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਹੈਗਾ ਜੇ ਨਹੀਂ ਦੇਖਣਾ ਹੋਵੇ ਫਿਰ ਫਿਰ ਗੱਲ ਖਤਮ ਹੈ ਜਦ ਕੋਈ ਆਪਣੇ ਅੰਦਰ ਦੇਖ ਲੈਂਦਾ ਨਾ ਤਾਂ ਉਹੀ ਉਹ ਇਹ ਨਾ ਹੋਈ ਬਸ ਫਿਰ ਉਹੀ ਉਹ ਰਹਿ ਜਾਂਦਾ ਇਹ ਉਹ ਚ ਸਮਾ ਜਾਂਦਾ ਇਹ ਨਾ ਹੋਈ ਜਦ ਦਰਿਆ ਸਮੁੰਦਰ ਦੇਖ ਲੈਂਦਾ ਫਿਰ ਸਮੁੰਦਰ ਰਹਿ ਜਾਂਦਾ ਦਰਿਆ ਖਤਮ ਹੋ ਜਾਂਦਾ ਦਰਿਆ ਨਹੀਂ ਫਿਰ ਰਹਿੰਦਾ ਜਦ ਦਰਿਆ ਨੇ ਸਮੁੰਦਰ ਦੇਖ ਲਿਆ ਕਦੇ ਦੇਖੂਗਾ ਜਾਂ ਸਮੁੰਦਰ ਜਾ ਬਿਲੂਗਾ ਫਿਰ ਦਰਿਆ ਰਹਿ ਜਾਂਦਾ ਉਹ ਫਿਰ ਸਮੁੰਦਰ ਹੈ ਸਮੁੰਦਰ ਹੁੰਦਾ ਫਿਰ ਦਰਿਆ ਨਹੀਂ ਹੁੰਦਾ ਦਰਿਆ ਦਾ ਨਾਮ ਖਤਮ ਅੱਜ ਭਗਤਾਂ ਦਾ ਨਾਮ ਖਤਮ ਹੋਣਾ ਚਾਹੀਦਾ ਕਿਉਂ ਸਮੁੰਦਰ ਦੇ ਵਿੱਚ ਸਮਾ ਗਿਆ ਸਮੁੰਦਰ ਦਾ ਰੂਪ ਹੋ ਗਿਆ ਸਮੁੰਦਰ ਹੈਗਾ ਹਮੇਸ਼ਾ ਰਹੂਗਾ ਤੇ ਅਸੀਂ ਉਹਦੀ ਵਰਸੀ ਬਰੋਦੇ ਸਮੁੰਦਰ 'ਚ ਕਦੋਂ ਰਲ ਗਏ ਸੀ ਉਹ ਜਿਉਂਦੇ ਜਿਉਂਦੇ ਸ੍ਰੀ ਛੱਡਣਾ ਤਾਂ ਸਾਡੇ ਵਾਸਤੇ ਸੀ ਸੰਸਾਰ ਵਾਸਤੇ ਸੀ ਨਾ ਤਬ ਉਹੀ ਉਹ ਇਹ ਨਾ ਹੋਈ ਇਹ ਹੁੰਦਾ ਹੋਇਆ ਵੀ ਨਹੀਂ ਹੁੰਦਾ ਇੱਕ ਜੋਤ ਇੱਕ ਹੈ ਬੜੀ ਕਿੱਬਾ ਹੋਏ ਉਹ ਹੋਏ ਜਦੋਂ ਜੋਤ ਜੋਤੀ ਚ ਮਿਲ ਜਾਂਦੀ ਹੈ ਚਿੱਤਰ ਮਨ ਇੱਕ ਹੋ ਜਾਂਦੇ ਨੇ ਇੱਕ ਹੋ ਕੇ ਰਹਿ ਜਾਂਦੇ ਨੇ ਫਿਰ ਇੱਕੋ ਰਹਿ ਜਾਂਦਾ ਦੁਆਰੀ ਉਤਾਰ ਦਾ ਜਿਹੜਾ ਦਰਸ਼ਨ ਕਰਨ ਗਿਆ ਉਹ ਨਹੀਂ ਰਹਿੰਦਾ ਜਿਹਦੇ ਦਰਸ਼ਨ ਕੀਤੇ ਨੇ ਉਹੀ ਹੁੰਦਾ ਬਸ ਇਹ ਉਹ ਚ ਸਮਾ ਜਾਂਦਾ ਆਪਣੇ ਮੂਲ ਚ ਸਮਾ ਜਾਂਦਾ ਦਰਿਆ ਦਾ ਮੂਲ ਸਮੁੰਦਰ ਹੈ ਸਮੁੰਦਰ ਦਾ ਦਰਿਆ ਪੈਦਾ ਹੋਇਆ ਔਰ ਕਿੱਥੋਂ ਪੈਦਾ ਹੋਇਆ ਦਰਿਆ ਕਿੱਥੋਂ ਪੈਦਾ ਹੋਇਆ ਸਮੁੰਦਰ ਜੇ ਪੈਦਾ ਹੋਇਆ ਇਹ ਇਲਾਕਾ ਵੀ ਆਕਾਸ਼ 'ਚ ਜਾ ਕੇ ਆਇਆ ਸੀ ਧਰਤੀ ਤੇ ਨਹੀਂ ਜਾਂਦਾ ਅਸੀਂ ਆਕਾਸ਼ ਹੀ ਆਏ ਸੀ ਤੇ ਇੱਥੇ ਦੇ ਵਿੱਚ ਦਿਖੇ ਨਹੀਂ ਸੀ ਆ ਜਾ ਰਹੇ ਧਰਤੀ ਦੇ ਦੀ ਤੁਰ ਕੇ ਜਾਂਦਾ ਨਹੀਂ ਨਾ ਉਹਦਾ ਦਿਖਿਆ ਨਹੀਂ ਇੰਨੀ ਗੱਲ ਹੈ ਨਾ ਤੇ ਬੱਦਲ ਤਾਂ ਉਹਦਾ ਵੀ ਦੀਦਾ ਜਾਂਦਾ ਵੀ ਦੀਦਾ ਇਸ ਕਰਕੇ ਸਾਨੂੰ ਵੀ ਪਤਾ ਉਹਦੇ ਜਾਂਦੇ ਦਾ ਆਉਂਦਾ ਜਿਹੜੇ ਰਸਤੇ ਉਸ ਰਸਤੇ ਜਾਂਦਾ ਨਹੀਂ ਇਹ ਗੱਲ ਹੈ ਪਰ ਸਮੁੰਦਰ ਤੇ ਪੈਦਾ ਹੋਇਆ ਦਰਿਆ ਤੇ ਹੋਏ ਲੱਖ ਦਰਿਆਓ ਲਿਓ ਲਿਓ ਕੱਪੜੇ ਮੂਲ ਚ ਜਾ ਸੁਭਾ ਜਾਂਦਾ ਫਿਰ ਸਮੁੰਦਰੇ ਦਾ ਹੀ ਰੋਹ ਵਜਦਾ ਹੁੰਦਾ ਦਰਿਆ ਦਾ ਰੋਹ ਖਤਮ ਹੋ ਜਾਂਦਾ ਦਰਿਆ ਹੁੰਦਾ ਹੀ ਨਹੀਂ ਦਰਿਆ ਕਿੱਥੇ ਹੁੰਦਾ ਇਹਦੇ ਦਰਿਆ ਜਾ ਕੇ ਸਮੁੰਦਰ ਚ ਪੈਂਦੇ ਨੇ ਸਮੁੰਦਰ ਦਾ ਸਮੁੰਦਰ ਹੈ ਫਿਰ ਉਹ